ਬੰਧਨ ਅਨਕੁਬਾਰ ਸਰਵ ਕਲਾ ਸਮਰੱਥ ਢੋਲਨ ਤੇਰਾ ਖੋ ਪ੍ਰਭੂ ਨਾਨਕ ਦੇ ਕਰ ਹੱਥ ਜਾਹੀ ਮਨੁੱਖ ਦੇ ਪਈ ਸਰੰ ਜਾਮ ਲਗ ਬਬ ਜਲ ਤਰਨ ਕੈ ਸਰੰ ਜਾਮ ਲਗ ਬਬ ਜਲ ਤਰਨ ਕੇ ਉਹ ਜਨਮ ਬਿਰਥਾ ਜਾਤ ਰੰਗ ਇਹ ਤੇਰੀ ਆਸਰੀ ਇਹ ਤੇਰੀ ਬਾਰ ਘਟ ਪੀਤਰ ਨੂੰ ਦੇਖ ਵਿਚਾਰ ਕਹਿਤ ਕਬੀਰ ਜੀਤ ਕਹਾ ਸਤਿਗੁਰੂ ਦੀ ਸਾਜੀ ਨਵਾਜੀ ਸਾਧ ਸੰਗਤ ਆਪਣੀ ਮਨ ਬਿਰਤੀ ਇਕਾਗਰ ਕਰਕੇ ਸਤਿਗੁਰਾਂ ਦੇ ਚਰਨਾਂ ਨਾਲ ਜੋੜੋ ਤੇ ਸਭ ਗੱਜ ਕੇ ਆਖੋ ਧੰਨ ਮਾਤਾ ਜੀ ਜੀਵਨ ਕੌਰ ਜੀ ਥੋੜਾ ਜਿਹਾ ਬੱਚਿਆਂ ਨੂੰ ਸੰਭਾਲੋ ਮੈਂ ਦੋ ਚਾਰ ਅਰਜ਼ਾਂ ਬੀਬੀਆਂ ਪਾਸ ਹੀ ਖਾਸ ਕਰਕੇ ਕਰਨੀਆਂ ਕਿਉਂਕਿ ਮਾਤਾ ਜੀ ਦਾ ਦਿਨ ਮਨਾ ਰਹੀਆਂ ਹਨ ਮਾਤਾਵਾਂ ਸਾਡੀਆਂ ਉਹਨਾਂ ਦੀ ਉਪਮਾ ਵਰਣਨ ਨਹੀਂ ਕੀਤੀ ਜਾ ਸਕਦੀ ਜਿਸ ਤਰ੍ਹਾਂ ਸਤਜੁਗ ਦੇ ਵਿੱਚ ਤਰੂ ਦੀ ਮਾਤਾ ਨੇ 5 ਸਾਲ ਦੇ ਬੱਚੇ ਨੂੰ ਤਰੂ ਨੂੰ 5 ਸਾਲ ਦੇ ਨੂੰ ਜੰਗਲ ਨੂੰ ਤੋੜ ਦਿੱਤਾ ਸੀ ਭਜਨ ਕਰਨ ਵਾਸਤੇ ਉਹ ਮਾਤਾ ਦਾ ਬਣਾਇਆ ਹੋਇਆ ਤਰੂ ਅਜੇ ਤੱਕ ਚਮਕਦਾ ਹੈ ਸਾਰਾ ਤਾਰਾ ਮੰਡਲ ਉਹਦੇ ਦੁਆਲੇ ਘੁੰਮਦਾ ਹੈ ਮਗਰ ਉਹ ਅਸਰ ਹੈ ਅਚਲ ਭਇਓ ਤਰੂ ਜਾਂ ਕੇ ਸਿਮਰਨ ਮਾਤਾ ਦੀ ਕਿਰਪਾ ਨਾਲ ਹੁਣ ਮਾਤਾ ਮਾਤਾ ਭੁਪਿੰਦਰ ਕੌਰ ਥੋੜਾ ਜਿਹਾ ਬੱਚਾ ਜਿਹੜਾ ਗੱਲ ਕਰਦਾ ਉਹਨੂੰ ਬਾਹਰ ਲੈ ਜਾਓ 5-10 ਮਿੰਟ ਹੀ ਅਰਜ਼ਾਂ ਕਰਨੀਆਂ ਮਾਤਾ ਜੀਵਨ ਕੌਰ ਸਤਿਗੁਰੂ ਪ੍ਰਤਾਪ ਸਿੰਘ ਜੀ ਮਾਤਾ ਤੇ ਮਾਤਾ ਭੁਪਿੰਦਰ ਕੌਰ ਸਤਿਗੁਰੂ ਜਗਜੀਤ ਸਿੰਘ ਜੀ ਦੀ ਮਾਤਾ ਸਤਿਗੁਰੂ ਪ੍ਰਤਾਪ ਸਿੰਘ ਦੀ ਮਾਤਾ ਮਾਤਾ ਜੀਵਨ ਕੌਰ ਔਰ ਸਤਿਗੁਰੂ ਜਗਜੀਤ ਸਿੰਘ ਜੀ ਮਾਤਾ ਭੁਪਿੰਦਰ ਕੌਰ ਮਾਤਾਵਾਂ ਨੂੰ ਬਰਬਰ ਦਾ ਹੱਕ ਦਵਾਉਣ ਵਾਲੀ ਮਾਤਾ ਭੁਪਿੰਦਰ ਕੌਰ ਜਿਨ੍ਹਾਂ ਸਤਿਗੁਰੂ ਪ੍ਰਤਾਪ ਸਿੰਘ ਦੇ ਪਾਸ ਅਰਜ ਕਰਕੇ ਇਹ ਭਜਨ ਨਿਤਨੇਮ ਪ੍ਰਯੋਗ ਇਥੋਂ ਤੱਕ ਕਿ ਅਖੰਡ ਪਾਠ ਵਰਨੀ ਦੀ ਮਰਜ਼ਾਦਾ ਮਾਈਆਂ ਨੂੰ ਕਰਨ ਦੀ ਸਮਝੋ ਉਹਨਾਂ ਇਜਾਜ਼ਤ ਲੈ ਕੇ ਦਿੱਤੀ ਬੇਸ਼ੱਕ ਗੁਰੂ ਰਾਮ ਸਿੰਘ ਨੇ ਅਮਰ ਸ਼ਿਕਾਇਤਾ ਸੀ ਤੋ ਸਤਿਗੁਰੂ ਜਗਜੀਤ ਸਿੰਘ ਜੀ ਦੇ ਪਹਿਲੇ ਮਹਿਲ ਮੈਂ ਤੇ ਉਹਨਾਂ ਦਾ ਵੀ ਦਰਸ਼ਨ ਕੀਤਾ ਮਾਤਾ ਰਜਿੰਦਰ ਕੌਰ ਉਹ ਏਡੇ ਸੁਗੜ ਸਨ ਏਡੇ ਉਦਮ ਵਾਲੇ ਸਨ ਜਦੋਂ ਉਹਨਾਂ ਦਾ ਆਨੰਦ ਹੋਇਆ ਤੇ ਸਤਿਗੁਰੂ ਜਗਜੀਤ ਸਿੰਘ ਜੀ ਦੇ ਲਾਂਗਰੀ ਸੇਵਕ ਜਿਹੜੇ ਸੰਤ ਆਤਮਾ ਸਿੰਘ ਜੀ ਸੀ ਉਹਨਾਂ ਨੂੰ ਇੰਨਾ ਹੀ ਸਿਰਫ ਅਰਜ਼ ਕੀਤੀ ਕਿ ਤੁਸੀਂ ਲੰਗਰ ਦਾ ਜਲ ਮੈਨੂੰ ਭਰ ਕੇ ਲਿਆ ਦੇਣਾ ਤਿੰਨ ਗਊਆਂ ਸੀ ਮੰਡੀ ਡੇਢ ਮਣ ਪੱਕਾ ਦੁੱਧ ਸੀ 60 ਕਿਲੋ ਉਹ ਕਰੀਬਨ ਉਹਦੇ ਵਿੱਚੋਂ ਸਵਾ ਮਣ ਪੱਕਾ ਦੁੱਧ ਜਿਹੜਾ ਉਹ ਮਾਤਾ ਰਜਿੰਦਰ ਕੌਰ ਜੀ ਆਪਣੇ ਹੱਸ ਕਮਲਾ ਨਾਲ ਰਿੜਕਦੇ ਤੇ ਸਾਰੀ ਸੰਗਤ ਦੇ ਪ੍ਰਸਾਦੇ ਪਕਾਉਂਦੇ ਸਤਿਗੁਰੂ ਪ੍ਰਤਾਪ ਸਿੰਘ ਜੀ ਜਦ ਜਾਂਦੇ ਮੰਡੀ ਪ੍ਰਸਾਦ ਉਹਨਾਂ ਨੂੰ ਛਕਾਉਂਦੇ ਜਦੋਂ ਸਤਿਗੁਰੂ ਜੀ ਬਰਾਜ ਦੇ ਤੇ ਫੇ ਖੜੇ ਹੋ ਕੇ ਚੌਰੀ ਕਰਦੇ ਸਤਿਗੁਰੂ ਆਖੋ ਧੰਨ ਸਤਿਗੁਰੂ ਪ੍ਰਤਾਪ ਸਿੰਘ ਉਸ ਮਾਤਾ ਦੇ ਵੀ ਦਰਸ਼ਨ ਕੀਤੇ ਮੈਂ ਜ਼ਿੰਦਗੀ 'ਚ ਜਦੋਂ ਉਹ ਚੜ੍ਹਾਈ ਕੀਤੇ ਜ਼ਿੰਦਗੀ 'ਚ ਜ਼ਿਆਦਾ ਮੈਂ ਉਹਨਾਂ ਦੇ ਚੜ੍ਹਾਈ ਕਰਨ ਤੇ ਰੋਇਆ ਸਾਂ ਮੈਨੂੰ ਪਹਿਲੇ ਦੱਸਿਆ ਨਹੀਂ ਸੀ ਗਿਆ